ਇਲਾਹੀ ਬਾਣੀ ਦਾ ਕੀਰਤਨ ਸ਼੍ਰਵਣ ਕੀਤਾ ਹੈ ਉਪਰੰਤ ਸ੍ਰੀਮਾਨ ਸੰਤ ਬਲਵੰਤ ਸਿੰਘ ਜੀ ਪਾਸੋਂ ਜਿਵੇਂ ਪਾਤਸ਼ਾਹ ਜੀ ਦੇ ਇੱਕ ਕੌਤਕ ਨੂੰ ਸੁਣਿਆ ਇਸੇ ਤਰ੍ਹਾਂ ਪਿਆਰ ਨਾਲ ਉਹ ਬੀਬੀ ਖਬਰਾਂ ਦੇ ਚਰਨਾਂ ਵਿੱਚ ਆਈ ਹੈ ਤੇ ਖਬਰਾਂ ਨੇ ਉਹਨਾਂ ਤੇ ਕਿੰਨੀਆਂ ਕੋ ਬਖਸ਼ਿਸ਼ਾਂ ਕਰ ਦਿੱਤੀਆਂ ਰਾਮਕਾਲੀ ਦੀ ਵਾਰ ਵਿੱਚ ਲਿਖਿਆ ਹੈ ਕਿ ਨਾ ਤੂੰ ਆਵੇਂ ਵਕਤ ਬਹੁਤ ਚੜਾਵਣੇ ਨਾ ਤੂੰ ਆਵੇਂ ਵਕਤ ਵੇਦ ਪੜਾਵਣੇ ਨਾ ਤੂੰ ਆਵੇਂ ਵਕਤ ਕਿਤੇ ਸਿਆਣ ਪੈ ਨਾ ਤੂੰ ਆਵੇਂ ਵਕਤ ਬਹੁਤਾ ਆਧਾਨ ਦੇ ਨਾ ਤੂੰ ਆਵੇਂ ਵਕਤ ਧਰਤੀ ਢਾਈ ਐ ਨਾ ਤੂੰ ਆਵੇਂ ਵਕਤ ਤੀਰ ਖਨਾਈ ਐ ਸਭ ਕੋ ਤੇਰੇ ਵਾਸਤੇ ਆਗਮ ਹੈ ਗੁਜਰਾ ਪਰ ਤੂੰ ਕਰਦਾ ਦੇ ਵਾਸਤੇ ਭਲਕਾਂ ਬਾੜ ਦੇਣਾ ਕਹਿੰਦੇ ਨੇ ਤੂੰ ਕਿਨਾਵਣੇ ਦਾ ਮਤਲਬ ਹੈ ਕਿਰਣਾ ਕਰਨੀ ਕਹਿੰਦੇ ਨੇ ਨਾ ਤੂੰ ਆਵੇਂ ਬਸ ਬਹੁਤ ਕਿਣਾਮ ਨੇ ਕਿਰਣਾ ਕਰਨ ਨਾਲ ਵੀ ਨਹੀਂ ਤੂੰ ਬਸ ਆ ਸਕਦਾ ਤੇ ਨਾ ਤੂੰ ਵੇਦ ਪੜਨ ਕਰਕੇ ਬਸ ਵਿੱਚ ਆ ਸਕਦਾ ਨਾ ਤੀਰਥਾਂ ਤੇ ਇਸ਼ਨਾਨ ਕਰਨ ਕਰਕੇ ਬਸ ਆ ਸਕਦਾ ਨਾ ਧਰਤੀ ਦੇ ਭੌਂਦਾ ਫਿਰਦਾ ਹੀ ਸਮਝੋ ਉਸ ਨੂੰ ਬਸ ਕਰ ਸਕਦਾ ਨਾ ਬਹੁਤਾ ਦਾਨ ਦੇਣ ਨਾਲ ਤੂੰ ਬਸ ਕਰ ਸਕਦਾ ਫਿਰ ਸ਼ੰਕਾਵਾਦੀ ਕਹਿੰਦਾ ਗਰੀਬ ਨਵਾਜ਼ ਜੀ ਉਹ ਕੀ ਗੱਲ ਹੈ ਕਿਉਂ ਨਹੀਂ ਵਸ ਹੁੰਦਾ ਕਿਸ ਤਰ੍ਹਾਂ ਫਿਰ ਵਸ ਆਉਂਦਾ ਕਹਿੰਦੇ ਨੇ ਸਭ ਕੋ ਤੇਰਾ ਵਾਸਤੇ ਆਗਮ ਦੇ ਗੋਚਰਾ ਇਹ ਆਗਮ ਤੇ ਅਗੋਚਰ ਸਾਰੀ ਸ੍ਰਿਸ਼ਟੀ ਤੇਰੇ ਵਾਸ ਵਿੱਚ ਹੈ ਤੇ ਫੇਰ ਕਹਿੰਦਾ ਤੇ ਇਹਨਾਂ ਦੇ ਦਿਲ ਵਿੱਚ ਨਾ ਆ ਜਾਏ ਕਿ ਜੇ ਮੈਂ ਵੀ ਕਿਸੇ ਦੇ ਵਾਸ ਵਿੱਚ ਤੇ ਮੈਂ ਜੋ ਮਰਜ਼ੀ ਕਰਦਾ ਫਿਰਾਂਗਾ ਫਿਰ ਕਹਿੰਦੇ ਨੇ ਤੂੰ ਵੀ ਸੁਤੰਤਰ ਨਹੀਂ ਇਹ ਨਾ ਸਮਝ ਬੈਠੀ ਕਿ ਮੈਂ ਸੁਤੰਤਰ ਹਾਂ ਕਹਿੰਦੇ ਨੇ ਸਭ ਕੋ ਤੇਰੇ ਵਸ ਅਗੰਮ ਗੋਜਰਾ ਪਰ ਤੂੰ ਭਗਤਾਂ ਦੇ ਵਸ ਭਗਤਾਂ ਤਾਣ ਕਿਹਾ ਤੈਨੂੰ ਭਗਤਾਂ ਦੇ ਵਸ ਵਿੱਚ ਕਰ ਲਿਆ ਆ ਭਗਤ ਲਫ਼ਜ਼ ਹੈ ਨਾ ਜਿਹੜਾ ਭਗਤ ਲਫ਼ਜ਼ ਦਾ ਸੰਸਕ੍ਰਿਤ ਦਾ ਲਫ਼ਜ਼ ਭਗਤ ਔਰ ਵੇ ਭਗਤ ਵੇ ਭਗਤ ਉਹ ਹੁੰਦਾ ਜਿਹੜਾ ਵੰਡਿਆ ਨਾ ਹੋਏ ਤੇ ਭਗਤ ਉਹ ਹੈ ਜਿਹੜਾ ਵੰਡਿਆ ਆ ਜੀ ਇੱਕ ਮਿੱਕ ਜਿਹੜਾ ਨਾ ਈਸ਼ਵਰ ਦੇ ਨਾਲ ਉਸ ਦਾ ਨਾਮ ਹੈ ਭਗਤ ਭਗਤ ਦਾ ਜੇ ਵਿਸਾਰ ਨਾਲ ਦੱਸਿਆ ਜਾਏ ਨਾ ਤਾਂ ਉਹਨਾਂ ਦੱਸਿਆ ਕਿ ਦਇਆ ਚਿਤ ਰਾਖੇ ਸਭ ਹਿੰਸਿਓ ਮ੍ਰਿਦੋ ਭਾਗਤੇ ਨੇ ਤਕਾਮ ਕ੍ਰੋਧ ਲੋਭ ਮੋਹ ਹਉਮੈ ਕੋ ਦਬਾਵੇ ਜੀ ਕਾਉਂ ਜੋਨਾ ਦੇਖੈ ਸਭ ਹੀ ਮੈਂ ਇੱਕ ਬ੍ਰਹਮ ਦੇਖੈ ਲਘੂ ਲੇਖੈ ਆਪ ਨਰ ਨੇਮ ਤਨ ਤਾਵੈ ਜੂ ਦੇਵੀ ਦਾ ਪਜਾਣਾ ਏਕ ਹਰ ਹੀ ਕੋ ਮੀਤ ਦੁਨੀਆ ਕੀ ਰੀਤ ਸਿਓ ਨਾ ਪ੍ਰੀਤ ਸਰਸਾਵੈ ਜੂ ਦੁਖ ਹੈ ਆਪ ਦੁਖ ਔਰ ਕੇ ਮਟਾਵਾ ਤਬ ਸਾਂਤ ਪਦ ਪਾਵੇ ਐਸੋ ਭਗਤ ਸਦਾ ਇਹਨੀਆਂ ਸਿਰਤਾ ਵਾਲਾ ਭਗਤ ਹੁੰਦਾ ਅਸੀਂ ਵੀ ਅੱਜ ਕੱਲ ਪੱਗ ਬਣ ਕੇ ਤੇ ਮਾਲਾ ਪਾ ਕੇ ਭਗਤ ਬਣੇ ਚੱਲੇ ਆ ਸਿੱਤਾ ਇਹਨੀਆਂ ਹੁਣ ਤਾਂ ਅਸੀਂ ਭਗਤ ਬਣ ਸਕਨੇ ਆ ਮੇਰੀ ਕੱਠ ਤੇ ਮਾਲਾ ਨਾਲ ਤੇ ਕੇਸ ਰੱਖਣ ਨਾਲ ਭਗਤੀ ਸਾਡੇ ਵਿੱਚ ਨਹੀਂ ਆ ਸਕਦੀ ਭਗਤ ਲਖੋ ਜਿਹੜਾ ਹੈ ਉਹਦੇ ਵਿੱਚ ਇਹਨੀਆਂ ਸਿਰਤਾ ਹੋਣ ਇਹ ਸਾਰੀਆਂ ਚੀਜ਼ਾਂ ਦਾ ਹੀ ਜਦ ਆਪ ਅਨਾਲਿਸਿਸ ਕਰੀਏ ਨਾ ਫੇਰ ਪਤਾ ਲੱਗਦਾ ਭਈ ਹਿੰਦੂ ਕਿਸ ਨੂੰ ਕਹਿੰਦੇ ਅੱਜ ਕੱਲ ਦੇ ਇਸਨੇ ਫਿਲਮੂ ਬਣਾਇਆ ਹੋਇਆ ਕਹਿੰਦੇ ਨੇ ਇਹ ਤੇ ਹਿੰਦੂ ਹੈ ਜੀ ਪਰ ਸ਼ਾਸਤਰ ਮੇ ਲਿਖਿਆ ਹੈ ਪਾਪਾਂ ਦੀ ਹਨੋਤੀ ਸਾ ਹਿੰਦੂ ਜੋ ਸਾਰੇ ਪਾਪਾਂ ਤੋਂ ਦੂਰ ਹੈ ਉਸ ਦਾ ਨਾਮ ਹੈ ਹਿੰਦੂ ਸਿੱਖ ਕਿਸ ਨੂੰ ਕਹਿੰਦੇ ਨੇ ਕੇਸ ਰੱਖੇ ਹੋਣ ਬਸ ਤੁਹਾਨੂੰ ਪਤਾ ਜਿਸ ਤਰ੍ਹਾਂ ਦਾੜਾ ਹੋਏ ਤੇ ਆਂਦੇ ਨੇ ਜੀ ਸਿੱਖ ਆ ਗਿਆ ਪਰ ਸਿੱਖੀ ਸਿੱਖਿਆ ਗੁਰ ਵਿਚਾਰ ਇਹ ਸਰਦਾਰ ਵੀ ਆ ਗਏ ਨੇ ਜੀ ਕਿਵੇਂ ਨੇ ਮੋਟਰਾਂ ਚੱਲਦੀਆਂ ਨੇ ਦੋ ਚਾਲ ਤੇ ਇਸ ਨੂੰ ਜੋ ਪ੍ਰੈਜ਼ੀਡੈਂਟ ਨੇ ਫਲਾਣੇ ਗੁਰਦੁਆਰੇ ਦੇ ਸਰਦਾਰ ਨੂੰ ਕਹਿੰਦੇ ਪਰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਸਰਬ ਸਰੇਦਾਰ ਬਨ ਹੇਲੋ ਤੂੰ ਸਰਦਾਰ ਸ਼ਰੀ ਸਰਵੀਨ ਸਰ ਸਰਵੀਨ ਸੂਲੀ ਅਗਰ ਤੇਰਾ ਸਿਰ ਸੂਲੀ ਤੇ ਚੜ ਜਾਂਦਾ ਤੇ ਤਾਂ ਤੂੰ ਸਰਦਾਰ ਦਾ ਸਰਦਾਰ ਗਲਾਉਂਦਾ ਸਰਦਾਰ ਉਹ ਹੈ ਜਿਹੜਾ ਗਰੀਬਾਂ ਤੇ ਮਜ਼ਲੂਮਾਂ ਵਾਸਤੇ ਸੁਣੀ ਕਰ ਜਾਂਦਾ ਉਹ ਨਹੀਂ ਸਰਦਾਰ ਜਿਹੜੇ ਬਲੈਕ ਮਾਰਕੀਟ ਕਰਕੇ ਤੇ ਪ੍ਰਧਾਨ ਬਣ ਜਾਂਦੇ ਮੋਟਰਾਂ ਤੇ ਹੋਰ ਕੁਝ ਲਈ ਫਿਰ ਉਹ ਗੁਰੂ ਗੋਬਿੰਦ ਸਿੰਘ ਦੇ ਦਰਬਾਰ ਵਿੱਚ ਕਦੇ ਮਨਜ਼ੂਰੇ ਨਾ ਨਹੀਂ ਦਿੱਤਾ ਤੋ ਮੁਸਲਮਾਨ ਕੌਣ ਹੈ ਮੁਸਲਮਾਨ ਮੂਹ ਦਿਲ ਦੁੱਖ ਹੋਵੇ ਅੰਦਰ ਕੀ ਮਾਲ ਦਿਲ ਤੇ ਧੋਵੇ ਉਹ ਭਗਤ ਜਿਹੜਾ ਹੈ ਨਾ ਇਹ ਭਗਤ ਦੀਆਂ ਸਿਫਤਾਂ ਹਨ ਇਸੇ ਤਰ੍ਹਾਂ ਸਾਡੀਆਂ ਵੀ ਸਿਫਤਾਂ ਜੇ ਸਾਡੇ ਵਿੱਚ ਉਹ ਸਿੱਤਾ ਨਹੀਂ ਤੇ ਬਾਹਰ ਦਾ ਦਰਸ ਠੀਕ ਸਾਨੂੰ ਲੋਕੀ ਆਖਣਗੇ ਇਸੇ ਤਰ੍ਹਾਂ ਪਰ ਅੰਤਰੀਵ ਅਸੀਂ ਉਸੇ ਤਰ੍ਹਾਂ ਦੇ ਸਿੱਖ ਨਹੀਂ ਅਜੀ ਉਹ ਭਗਤ ਹੈ ਨਾ ਜਿਹੜਾ ਕਹਿੰਦੇ ਨੇ ਤੂੰ ਭਗਤਾਂ ਦੇ ਵਸ ਤੂੰ ਭਗਤਾਂ ਦੇ ਵਸ ਹੈ ਤੇ ਭਗਤਾਂ ਕਾਹਦੇ ਨਾਲ ਵਸ ਕੀਤਾ ਹੈ 420 ਕਰਕੇ ਜਾਂ ਪੈਸੇ ਨਾਲ ਜਾਂ ਬਲ ਨਾਲ ਜਾਂ ਵਿਜਮ ਨਾਲ ਜਾਂ ਫੇਰਾ ਫੇਰੀਆਂ ਨਾਲ ਨਹੀਂ ਭਗਤਾਂ ਦੀ ਬਾਬਤ ਆਪ ਉਹਨਾਂ ਨੇ ਦਿੱਤਾ ਕਹਿੰਦੇ ਨੇ ਜਾਓ ਹਮ ਬਾਦੇ ਮੋਹ ਬਾਦ ਸਮ ਪ੍ਰੇਮ ਬੰਧਨ ਤੁਮ ਬਾਦੇ ਇਹ ਤੂੰ ਸਾਨੂੰ ਮੋਹ ਦੀਆਂ ਫਾਈਆਂ ਵਿੱਚ ਪਾਇਆ ਹੈ ਨਾ ਤੂੰ ਸਾਨੂੰ ਮੋਹ ਦੀਆਂ ਫਾਈਆਂ ਵਿੱਚ ਬੰਦਾ ਆ ਇਹ ਆ ਧਨ ਜੋਬਨ ਅਰ ਖੁਦ ਦਾਰਾ ਵੇਖਣ ਕੋ ਜੋ ਗਇਓ ਤੇਰੀ ਹੀ ਮਾਹ ਅਟਕ ਜੋ ਉਰਜੇ ਇੰਦਰੀ ਪ੍ਰੇਰ ਲਿਓ ਇਹ ਧਨ ਪੁੱਤਰ ਇਸਤਰੀ ਇਹ ਸਾਰੀਆਂ ਸਾਡੇ ਤੇ ਵਿਚਾਰ ਪਾਏ ਨੇ ਭਗਵਾਨ ਨੇ ਸਾਡੇ ਤੇ ਪੇਪਰ ਪਾਏ ਨੇ ਇਹਨਾਂ ਨੂੰ ਅਸੀਂ ਪਾਸ ਕਰਕੇ ਇਹਨਾਂ ਨੂੰ ਅਗਾ ਵੀ ਹੋਵੇ ਆ ਕਰੀਏ ਸੋ ਤੇ ਜਿਹੜਾ ਇਹਦੇ ਵੇਚੀਏ ਤੱਕੇ ਮਰ ਗਿਆ ਇੰਦਰੀ ਦੇ ਰਥਾ ਵਿੱਚ ਜਿਹੜਾ ਪ੍ਰੇਰਿਆ ਇੱਥੇ ਖਤਮ ਹੋ ਗਿਆ ਉਹਨੂੰ ਈਸ਼ਵਰ ਦੀ ਪ੍ਰਾਪਤੀ ਨਹੀਂ ਹੋਇਆ ਸਾਡਾ ਉਹ ਹਾਲ ਹੋ ਗਿਆ ਕਿ ਬੜਾ ਅਸੇ ਤਰ੍ਹਾਂ ਖੂਹ ਸੀ ਖੂਹ ਦੇ ਕਿਨਾਰੇ ਦੇ ਉੱਤੇ ਇੱਕ ਫਰਕ ਖੂਹ ਦੇ ਵਿੱਚ ਇੱਕ ਗੱਡੂ ਸੀ ਗੱਡੂ ਤੇ ਕੋਥਣੀਆਂ ਮਾਰਦਾ ਉਹ ਦਰਖਤ ਦੇ ਉੱਤੇ ਕਿਤੇ ਹੰਸ ਆ ਕੇ ਬਹਿ ਗਿਆ ਹੰਸ ਨੇ ਦੇਖਿਆ ਜਿਸ ਵਕਤ ਖੂਹ ਦੇ ਵਿੱਚ ਤੇ ਵੇਖਿਆ ਕਿ ਉਹ ਡੱਡੂ ਛਾਲਾ ਮਾਰਦਾ ਪਿਆ ਤੇ ਹੰਸ ਕਹਿੰਦਾ ਉਹ ਮੇਂਡ ਓਏ ਡੱਡੂ ਹਾਂਜੀ ਆ ਚੱਲ ਤੇਰੇ ਨਾਲ ਮਾਨ ਸਰੋਵਰ ਚ ਲੈ ਜਾਵਾਂ ਕਹਿੰਦਾ ਮਾਨ ਸਰੋਵਰ ਦੀ ਜਗ੍ਹਾ ਹੈ ਅਹ ਆਹੋ ਅਹ ਕਿਹੜੀ ਕੋਏ ਕੋਈ ਆਣ ਮਾਨ ਅੰਦਾਜ਼ਾ ਹੋਦਾ ਕਹਿੰਦਾ ਮੀਲੋ ਨੂੰ ਕਰ ਜੋ ਐਨ ਕਰ ਜੋ ਦਾ ਕੋਈ ਪਾੜਾਵਾਰ ਨਹੀਂ ਬੜਾ ਵੱਡਾ ਹੈ ਕਰ ਉਹ ਡੱਡੂ ਨੇ ਜੋਰ ਦੀ ਛਾਲ ਮਾਰੀ ਕਹਿੰਦਾ ਐਡਾ ਕੋ ਹੈ ਡੱਡੂ ਕਹਿੰਦਾ ਐਡਾ ਕੋ ਹੈ ਮਾਨ ਸਰੋਵਰ ਤੇ ਮੈਨੂੰ ਲੈ ਕੇ ਜਾਣਾ ਕਹਿੰਦਾ ਗੁਰਮਖਾ ਤੂੰ ਵੱਡਾ ਉਸਨੇ ਫਿਰ ਦੂਜੀ ਛਾਲ ਮਾਰੀ ਕਹਿੰਦਾ ਇਹ ਲਾਗੂ ਹੈ ਉਹ ਕਹਿੰਦਾ ਇਹਨੂੰ ਵੀ ਵੱਡਾ ਉਸਨੇ ਤੀਜੀ ਛਾਲ ਮਾਰੀ ਤੇ ਅਗੇ ਉਹ ਮਨ ਆ ਗਈ ਤੇ ਮਨ ਨਾਲ ਵੱਜ ਕੇ ਤੇ ਪਿਛਾ ਡੱਡੂ ਡਿੱਗ ਪਿਆ ਕਹਿੰਦਾ ਇਹਦਾ ਕੋ ਹੈ ਹਣ ਕਹਿੰਦਾ ਉਹ ਇਹਨੂੰ ਵੀ ਵੱਡਾ ਉਹ ਡੱਡੂ ਕਹਿੰਦਾ ਓਏ ਕਿਰਪਾ ਕਰ ਜਾ ਉੱਡ ਜਾ ਝੂਠਾ ਕਿੱਥੇ ਦੇਖ ਜਾ ਕਿਲੇ ਖੂਹ ਨਾ ਘਰ ਕੋ ਜਾ ਤੇ ਇਹ ਦਰਖਤ ਨਾ ਡਿੱਗ ਪਾ ਇਹਨੂੰ ਵੱਡੀ ਤਾਂ ਕੋਈ ਦੁਨੀਆ ਦੇ ਜਗ੍ਹਾ ਹੀ ਨਹੀਂ ਕਿ ਉਸਨੇ ਵੇਖਿਆ ਉਹ ਖੂਹ ਸੀ ਉਸਨੇ ਉਹਦਾ ਹੋਰ ਕੋਈ ਵੇਖਿਆ ਹੀ ਨਹੀਂ ਉਹ ਕਹਿੰਦਾ ਜਾ ਚਲਾ ਜਾ ਚੂਠਿਆ ਸਾਰੇ ਜ਼ਮਾਨੇ ਆ ਕਿਤੇ ਗਰਕ ਨਾ ਕਰ ਦੇ ਕੋਈ ਇੱਥੇ ਇਹ ਹੈ ਕਿ ਦ੍ਰਿਸ਼ਟਾਂ ਦਾ ਦ੍ਰਿਸ਼ਟਾਂ ਕਿਆ ਹੈ ਇਹ ਸੰਸਾਰ ਰੂਪੀ ਖੂਹ ਹੈ ਇਸ ਦੇ ਵਿੱਚ ਵਿਸ਼ੇ ਵਕਾਰਾ ਰੂਪੀ ਜੜ ਹੈ ਇਸ ਦੇ ਵਿੱਚ ਜੀਵ ਰੂਪੀ ਡੱਡੂ ਹੈ ਮਹਾਤਮਾ ਰੂਪੀ ਹੰਸ ਹੈ ਸਭ ਸੰਗਤ ਰੂਪੀ ਮਾਲ ਖੋਬਰ ਤੋਂ ਉੱਡ ਕੇ ਤੇ ਉਹ ਮਹਾਤਮਾ ਰੂਪੀ ਹੰਸ ਉਹ ਜੀਵ ਰੂਪ ਡੱਡੀ ਨੂੰ ਕਹਿੰਦਾ ਕਮਲਿਆ ਕਿੱਥੇ ਤੂੰ ਫਾਇਆ ਹੈ ਵਿਸ਼ੇ ਵਿਕਾਰਾਂ ਵਿੱਚ ਚੜ ਕਰ ਮੈਂ ਸਾਧ ਸੰਗਤ ਰੂਪੀ ਮਾਨ ਖੋਬਰ ਉੱਤੇ ਲੈ ਜਾ ਕਹਿੰਦਾ ਉੱਥੇ ਕੀ ਸੁਖ ਹੈ ਕਹਿੰਦੇ ਨੇ ਕਹਦੇ ਕੋ ਸੋਭਾ ਨਹੀਂ ਦੇਖਾ ਹੀ ਪਰਵਾਹ ਐ ਫੇਰ ਵੀ ਅਹ ਗੂੰਗੇ ਕੀ ਮਠਿਆਈ ਅਹ ਕੁਝ ਨਾ ਕੋਈ ਤੇ ਦੱਸ ਕਹਿੰਦਾ ਗੂੰਗੇ ਮਹਾਨ ਬ੍ਰਹਮਦਾਖਾ ਪੁੱਛੇ ਕਹਿਣ ਨਾ ਜਾਵੇ ਕਹਿੰਦੇ ਨੇ ਉਹ ਕੁਝ ਦੱਸ ਤੇ ਸਹੀ ਅਹ ਮੈਂ ਐਕਸਪਲੇਨ ਨਹੀਂ ਕਰ ਸਕਦਾ ਉੱਥੇ ਕਿੰਨਾ ਕੁ ਸੁਖ ਹੈ ਉਹ ਫਿਰ ਪਾਪੀ ਜੀ ਨੇ ਛਾਲ ਮਾਰਦਾ ਕਹਿੰਦਾ ਇਹ ਦੱਸ ਉੱਥੇ ਧਨ ਜਿੱਡਾ ਸੁਖ ਹੈ ਜਿਹਦੇ ਕੋਲ ਧਨ ਹੋਏ ਵਾਜਾ ਤੇ ਚੜ ਜਾਂਦਾ ਉਹ ਕੱਪੜੇ ਬੜੇ ਚੰਗੇ ਪਾ ਲੈਂਦਾ ਉਹ ਦੂਜਿਆਂ ਦੇ ਮੁਕਦਮੇ 'ਚ ਲਾ ਕੇ ਉਹਨਾਂ ਨੂੰ ਅੰਦਰ ਦੇ ਦਿੰਦਾ ਵੱਡੀਆਂ ਦੇ ਦਿੰਦਾ ਡਾਕਟਰਾਂ ਨੂੰ ਤੇ ਥਾਣੇਦਾਰਾਂ ਨੂੰ ਵੱਡੀਆਂ ਦੇ ਕੇ ਤੇ ਆਪਣੇ ਮੁਖਾਲਫ ਜਿਹੜੇ ਨੇ ਉਹਨਾਂ ਨੂੰ ਅੰਦਰ ਦੇ ਦਿੰਦਾ ਧਨ ਵਾਲਾ ਜੋ ਮਰਜ਼ੀ ਕਰ ਸਕਦਾ ਉਹ ਪੈਂਦਾ ਹੋਰ ਹੋਣ ਵੱਡਾ ਸੋਚੀ ਹੁੰਦਾ ਜਿਹਦੇ ਕੋਲ ਧਾਣਾ ਹੈ ਉਹ ਜੋ ਮਰਜ਼ੀ ਕਰ ਸਕਦਾ ਪਰ ਮਹਾਰਾਜ ਨੇ ਇਹ ਗੱਲ ਲਿਖੀ ਹੈ ਠੀਕ ਹੈ ਵੱਡੇ ਵੱਡੇ ਜੋ ਦੀਥੇ ਲੋਗ ਤਿੰਨ ਕੋ ਵਿਆਪੇ ਚਿੰਤਾ ਰੋਗ ਕਹਿੰਦੇ ਨੇ ਕੋਉ ਨਾ ਵੱਡਾ ਪਾਠ ਤੇ ਕੌਣ ਨਹੀਂ ਵੱਡਾ ਪਾਠ ਕੋਈ ਨਾ ਵੱਡਾ ਪੜ ਲਿਓ ਬਣਾ ਕੇ ਜਰਾ ਕਦੇ ਜਾ ਕਹਿੰਦੇ ਨੇ ਕੋਈ ਵੀ ਨਹੀਂ ਵੱਡਾ ਅੰਦਰ ਕੌਣ ਵੱਡਾ ਤੇ ਮਾਇਆ ਵੱਡਿਆਈ ਜਿਹਦੀ ਕੋਠੀ ਦਾਣੇ ਭਲੇ ਕਮਲੇ ਵੀ ਸਿਆਣੇ ਜਿਹਦੇ ਚਾਰ ਪੈਸੇ ਹੋਣ ਸੇਰ ਜੀ ਸੇਰ ਜੀ ਸਰਦਾਰ ਜੀ ਸਰਦਾਰ ਜੀ ਲਾਲਾ ਜੀ ਲਾਲਾ ਜੀ ਲੋਕੀ ਮਗਰ ਕਰਦੇ ਫਿਰਦੇ ਕਿਉਂ ਕਰਦੇ ਨੇ ਪੈਸਿਆਂ ਪਿੱਛੇ ਇਹ ਸਾਨੂੰ ਕੋਈ ਦੇ ਦੇਗਾ ਅਸੀਂ ਗਰੀਬ ਆ ਇਹ ਪੈਸਿਆਂ ਵਾਲਾ ਕਹਿੰਦੇ ਨੇ ਠੀਕ ਆ ਹੋ ਨਾ ਵਡਾ ਸੰਸਾਰ ਵਿੱਚ ਮਹਾ ਵਡਿਆਈ ਪਰ ਹੋ ਵਡਾ ਜਨ ਰਾਮ ਦੇ ਵਡਾਈ ਫੇਰ ਸਿਰ ਸਰਦਾਰ ਜਿਹੜੇ ਨੇ ਉਹਨਾਂ ਦੀ ਪੈਰੀ ਜਾ ਕੇ ਉਹਨਾਂ ਦੇ ਚਰਨਾਂ ਤੇ ਮੱਥੇ ਲੱਗਦੇ ਨੇ ਜਿਨ੍ਹਾਂ ਦੀ ਆਤਮਕ ਅਵਸਥਾ ਉੱਚੀ ਉਥੋਂ ਫੈਲ ਯਾਦ ਹੁੰਦੇ ਹਨ ਜਿਨ੍ਹਾਂ ਦੀਆਂ ਪਾਟੀਆਂ ਇਕੱਠੀਆਂ ਹੁੰਦੀਆਂ ਨੇ ਤੇ ਪੁਰਾਣੇ ਪੀਠੜੇ ਹੁੰਦੇ ਹਨ ਜਿਨ੍ਹਾਂ ਦੇ ਗਾਲ ਅਮਰੂਦਾਂ ਵਰਗੇ ਵੀ ਜਿਹੜੇ ਫਿਰਦੇ ਰਹੇ ਹਨ ਸੁੰਦਰ ਸੁੰਦਰ ਕੱਪੜਿਆਂ ਵਾਲੇ ਤੇ ਸ਼ਾਹਨਸ਼ਾਹੀ ਲਿਬਾਸ ਵਾਲੇ ਜਿਹੜੇ ਨੇ ਆ ਵੀ ਜਾ ਕੇ ਫਕੀਰਾਂ ਦੇ ਦਰਬਾਰ ਦੇ ਉੱਤੇ ਨੱਕ ਰਗੜ ਕੇ ਫੈਲ ਯਾਦ ਹੁੰਦੇ ਨੇ ਉਹ ਵੱਡੇ ਹੁੰਦੇ ਨੇ ਜਿਹੜੇ ਨਾਮ ਜਪਿਆ ਸੋ ਮਾਇਆ ਵਡਿਆਈ ਜ਼ਰੂਰ ਹੈ ਦੁਨੀਆ ਵਿੱਚ ਲੇਕਿਨ ਪ੍ਰਭੂ ਗੁਰੂ ਦੇ ਦਰਬਾਰ ਵਿੱਚ ਮਾਇਆ ਨਹੀਂ ਵਡਿਆਈ ਬਾਤ ਪ੍ਰਭੂ ਦੇ ਦਰਬਾਰ ਵਿੱਚ ਉਹਦੀ ਆਤਮਾ ਉੱਚੀ ਹੋਏਗੀ ਉਹਦਾ ਪਿਆਰ ਜਿਹੜਾ ਉਹ ਵਡਿਆਈ ਪਾ ਸਕਦਾ ਕਹਿੰਦੇ ਨੇ ਉਹ ਮਾਇਆ ਜਿੰਨਾ ਸੋਹ ਹੈ ਕਹਿੰਦੇ ਨੇ ਇਦੋਂ ਹੀ ਵੱਡਾ ਹੈ ਫਿਰ ਉਹ ਦੂਜੀ ਛਾਲ ਮਾਰਦਾ ਕਹਿੰਦਾ ਇਤਰੀ ਜਿਹੜਾ ਸੁਖ ਹੈ ਕਹਿੰਦੇ ਨੇ ਕਮਲਿਆ ਇਦੋਂ ਹੀ ਵੱਡਾ ਫਿਰ ਦੂਜੀ ਛਾਲ ਮਾਰਦਾ ਕਹਿੰਦਾ ਉਹ ਪੁੱਤਰ ਜਿਹਦਾ ਸੁਖ ਹੈ ਕਹਿੰਦਾ ਕਮਲਿਆ ਇਹ ਤੋਂ ਵੀ ਵੱਡਾ ਸੁਖ ਹੈ ਉੱਥੇ ਉਹ ਕਹਿੰਦਾ ਜਾ ਚਲਾ ਜਾ ਝੂਠਿਆ ਜਿਹਦੇ ਕੋਲ ਇਸਤਰੀ ਪੁੱਤਰ ਤੇ ਮਾਇਆ ਇਹ ਤੋਂ ਵੱਡਾ ਹੋਰ ਸੁਖ ਪਰ ਉਸ ਨੂੰ ਆਤਮਕ ਸੁਖ ਦਾ ਜੇ ਪਤਾ ਸਾਧ ਸੰਗਤ ਦੇ ਸੁਖ ਦਾ ਪਤਾ ਨਹੀਂ ਸੀ ਸੋ ਇਹ ਇਸਤਰੀ ਤੇ ਪੁੱਤਰ ਤੇ ਧਨ ਸਾਨੂੰ ਵੇਖਣ ਵਾਸਤੇ ਸਾਡੇ ਉੱਤੇ ਪਰਚੇ ਪਾਏ ਨੇ ਇਮਤਿਹਾਨ ਸਾਡਾ ਲਿਆ ਗਿਆ ਇਹਦੇ ਵਿੱਚ ਅਸੀਂ ਅਰੇ ਹਰੇ ਸਮਝੋ ਈਸ਼ਵਰ ਨੂੰ ਭੁਲਾ ਦਿੰਦੇ ਹਾਂ ਤਾਂ ਮਹਾਰਾਜ ਜੀ ਨੇ ਲਿਖਿਆ ਕਿ ਆ ਭਣ ਜੋਬਨ ਆਰ ਦਾਰਾ ਪੇਖਰ ਕੋ ਜੋ ਦਇਓ ਇਨਹੀ ਮਾਹੇ ਅੰਤ ਜੋ ਉਰਜੇ ਇੰਦਰੀ ਪ੍ਰੇਰ ਲਿਖੋ ਇਹਨਾਂ ਨੇ ਅਸੀਂ ਫਸੇ ਹੋਇਆ ਇਹ ਸਾਡੇ ਉੱਤੇ ਮੋਹ ਦੀਆਂ ਫਾਈਆਂ ਪਾਈਆਂ ਭਗਵਾਨ ਨੇ ਤੇ ਭਗਤ ਕਹਿੰਦੇ ਨੇ ਜੋ ਹਮ ਬਾਂਧੇ ਮੋਹ ਪਾਸ ਇਹ ਭਗਵਾਨ ਜੇ ਤੂੰ ਸਾਨੂੰ ਮੋਹ ਦੀਆਂ ਫਾਈਆਂ ਚ ਪਾਇਆ ਨਾ ਤੇ ਅਸਾਂ ਵੀ ਦੱਸੋ ਕਿੱਥੇ ਵਿੱਚ ਬਤਾਇਆ ਅਸਾਂ ਕਾਲਜ ਬਤਾਇਆ ਹਮ ਪ੍ਰੇਮ ਬੰਗਣ ਤੁਮ ਬਾਅਦ ਅਸਾਂ ਤੈਨੂੰ ਪਿਆਰ ਦੇ ਬੰਨਿਆਂ ਵਿੱਚ ਬਤਾਇਆ ਤੇ ਕਹਿੰਦੇ ਨੇ ਆਪਣੇ ਛੁੱਟਣ ਕੋ ਯਤਨ ਕਰੋ ਸਾਡੀ ਨਾ ਹਨ ਸੋਚ ਤੇ ਤੂੰ ਆਪਣੇ ਛੁੱਟਣ ਵਾਸਤੇ ਕੋਈ ਚਾਰਾ ਕਰ ਲੈ